ਓਏ ਘਟ ਨੈਟਫਲਿਕਸ ਦੇਖਿਆ ਕਰੋ ਦੋ ਤਿੰਨ ਸ਼ੋਅ ਦੇਖ ਕੇ ਸਾਰੇ ਭੈਣ ਫੇਸ ਬਣ ਗਏ ਆਹ ਵਾਲਾ ਖੱਖਰ ਫਰੋਲੀ ਦਾ ਨਹੀਂ ਹੁੰਦਾ ਜਦੋਂ ਪਿਓ ਹੋਵੇ ਮੂਰੇ ਪੁੱਤ ਬੋਲੀ ਦਾ ਨਹੀਂ ਹੁੰਦਾ ਸ਼ਟ ਯੂਰ ਮਾਊਥ ਹੋ ਬੰਗਾ ਨਾ ਤੂੰ ਲੈ ਤੈਨੂੰ ਪਤਾ ਮੇਰਾ ਸਾਰੇ ਯਾਰ ਮੇਰੇ ਨਾਲ ਤੈਨੂੰ ਪਤਾ ਮੇਰਾ ਥੱਕ ਲਾਈਫ ਜਿਵੇਂ ਟੂ ਪਾਕ ਤੈਨੂੰ ਪਤਾ ਮੇਰਾ ਤੈਨੂੰ ਪਤਾ ਮੇਰਾ ਤੈਨੂੰ ਪਤਾ ਮੇਰਾ ਪੰਗਾ ਨਾ ਤੂੰ ਲੈ ਤੈਨੂੰ ਪਤਾ ਮੇਰਾ ਸਾਰੇ ਯਾਰ ਮੇਰੇ ਨਾਲ ਤੈਨੂੰ ਪਤਾ ਮੇਰਾ ਠੱਗ ਲਾਈਫ ਜਿਵੇਂ ਤੂੰ ਭਾਗ ਤੈਨੂੰ ਪਤਾ ਮੇਰਾ ਤੈਨੂੰ ਪਤਾ ਮੇਰਾ ਤੈਨੂੰ ਪਤਾ ਮੇਰਾ ਅਸੀਂ ਸ਼ਕਲਾਂ ਤੇ ਪਾਏ ਨੇ ਉਹ ski mask middle finger to these hitters as I speed past if you ain't talking about money then I don't speak back kinda like Tupac to let my heat blast huh? they don't wanna see me winning I'm in a plane tripping they just plain tripping me and bread, rocking out, we got the same vision. Pero ellos son they see now they gotta listen. They say loyalty is priceless, but all I'm thinking about is fucking money as I write this. I swear to God, I wasn't like this. The one day I woke up and bing, hit a light switch. Huh? Tenupa da mere You talking about the sauce, but I got it. so don't start it ਹੋ ਪੰਗਾ ਨਾ ਤੂੰ ਲੈ ਤੈਨੂੰ ਪਤਾ ਮੇਰਾ ਸਾਰੇ ਯਾਰ ਮੇਰੇ ਨਾਲ ਤੈਨੂੰ ਪਤਾ ਮੇਰਾ ਠੱਗ ਲਾਈਫ ਜਿਵੇਂ ਤੂੰ ਬਾਗ ਤੈਨੂੰ ਪਤਾ ਮੇਰਾ ਤੈਨੂੰ ਪਤਾ ਮੇਰਾ different shit you be with a different clique I be with my day ones homie that's the difference I know you used to talk behind my back ਮੇਰੀ life on the line ਤੂੰ online ਕਰਦਾ chat ਦੇਖ ਲਾ ਕਿੰਨਾ ਫਰਕ ਆਪਣੇ ਵਿੱਚ fake friends like low riders they gon' bounce when they switch Niggas hating on me, but I'm flipping the script. Gun in my pants, I pull it out, look at the flick of the wrist. Manny ਡੱਗ ਵੇਚਦਾ ਮੈਨੀ ਸਮੋਕ ਕਰਦਾ ਪਰ ਜਿਹੜਾ ਪੈਠ ਪਿੱਛੇ ਬੋਲੇ ਕੱਲਾ ਕੱਲਾ ਠੋਕਦਾ ਜੇ ਰੋਕ ਸਕੇ ਰੋਕ ਲਾ ਬੜਾ ਵੀ ਤੂੰ ਨਾਲ ਗੱਡੀ ਵਿੱਚ ਰੱਖੇ ਅਸੀਂ ਅਸਲੇ ਆ ਸ਼ੌਂਕ ਨਾਲ ਹੈ ਮੈਂ ਤਾਂ ਸੁਣਿਆ ਤੂੰ ਸਟਾਰ ਆ ਬਸ ਲੈ ਕੇ ਜਾਣਾ ਨਾ ਨੱਡੀਆਂ ਨਾ ਕਾਰ 24 ਘੰਟੇ ਘੁੰਮੀਏ ਨਾਲ ਮੇਰੇ ਯਾਰ ਆ ਰੀਸ ਨਾ ਤੂੰ ਕਰ ਸਾਡੀ ਪਹੁੰਚ ਬਹੁਤ ਆ ਹੋ ਮੰਗਾ ਨਾ ਤੂੰ ਲੈ ਤੈਨੂੰ ਪਤਾ ਸੱਤ ਸਾਰੇ ਯਾਰ ਮੇਰੇ ਨਾਲ ਤੈਨੂੰ ਠੱਗ ਠੱਗ ਠੱਗ ਲਾਈਫ ਜਿਵੇਂ ਤੂੰ ਬਾਤ ਤੈਨੂੰ ਪਤਾ ਮੇਰਾ ਤੈਨੂੰ ਪਤਾ ਮੇਰਾ ਹੋ ਮੰਗਾ ਨਾ ਤੂੰ ਲੈ ਤੈਨੂੰ ਪਤਾ ਮੇਰਾ ਟੂ ਪਾਕ ਤੈਨੂੰ ਪਤਾ ਮੇਰਾ ਤੈਨੂੰ ਪਤਾ ਮੇਰਾ ਆਮ ਆਮ ਬ੍ਰਾਂਡ ਬੋਏ ਪੰਗਾ ਨਾ ਤੂੰ ਲੈ ਤੈਨੂੰ ਪਤਾ ਮੇਰਾ ਸਾਰੇ ਯਾਰ ਮੇਰੇ ਨਾਲ ਤੈਨੂੰ ਪਤਾ ਮੇਰਾ ਹੱਗ ਲਾਈਫ ਜਿਵੇਂ ਟੂ ਪਾਕ ਤੈਨੂੰ ਪਤਾ ਮੇਰਾ ਤੈਨੂੰ ਪਤਾ ਮੇਰਾ ਸਕਾਰਫੇਸ ਦੀ ਗੱਲ ਛੱਡੋ ਅੱਧੇ ਤਾਂ ਐਸਕੋਬਾਰ ਬਣੀ ਫਿਰਦੇ ਆ